ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਜਲ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਓ ਰਾਖੋ ਕੰਧ ਅਸਾਰੋ ਨੀਵਾ ਸਾਡੇ ਤੀਨ ਹੱਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਉੱਚਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ RAM ਚੰਦ ਕਹਿ ਰਵਦਾਸ ਚਮਾਰਾ ਜੜ ਕੀ ਭੀਤ ਪਵਨ ਕਾ ਥੰਬਾ ਕੋੜਾ ਬੁੰਦ ਕਾ ਗਾਰਾ ਪਹਿਲਾਂ ਉਹਨਾਂ ਨੇ ਭਗਤੀ ਹੇਤ ਗਾਵੇ ਰਵਦਾਸਾ ਕਹਿਤਾ ਪਰ ਜਿਹੜਾ ਨੇ ਨਹੀਂ ਸੁਣੀ ਗੱਲ ਰਵਦਾਸ ਦੀ ਸੰਗਤਾਂ ਦੇ ਸੰਗਤ ਦੀ ਕਥਾ ਸੁਣਾਉਂਦੇ ਨੇ ਇਹਦੇ ਵਿੱਚ ਜਿਹੜੇ ਤਾਂ ਭਗਤੀ ਲੱਗ ਤਾਂ ਕੋਈ ਰੌਲਾ ਹੀ ਨਹੀਂ ਆ ਜਿਹੜੇ ਨਹੀਂ ਲੱਗੇ ਉਹਦੀ ਗੱਲ ਹੈ ਸਾਰੇ ਦੀ ਉਹ ਕਹਿੰਦਾ ਤੇਰਾ ਸਰੀਰ ਹੈ ਕੀ ਜਲ ਕੀ ਪੀਤ ਆ ਜਲ ਦੀ ਕੰਧ ਹੈ ਪਾਣੀ ਦੀ ਉਹ ਜਿਵੇਂ ਲਹਿਰ ਹੁੰਦੀ ਹੈ ਪਾਣੀ ਦੀ ਕਿੰਨਾ ਗਹਿਰਾ ਜਿੰਨਾ ਚਿਰ ਸਾਹ ਹੁੰਦਾ ਉਹ ਵੀ ਹਵਾ ਨਾਲੇ ਲਹਿਰ ਪਵਨ ਦਾ ਧੰਬਾ ਉਹ ਪਵਨ ਕਰਕੇ ਹੀ ਦਬੀ ਹੋਈ ਹੈ ਲਹਿਰ ਹੋਰ ਕੀ ਹੈ ਇਹਨੂੰ ਵੀ ਜਿਹੜਾ ਚਿਰ ਸਾਹ ਆਉਂਦਾ ਉਹਨਾਂ ਜਲ ਕੇ ਭੀਤ ਬਬਨ ਕਾ ਥੱਬਾ ਰਖਦ ਬੂਦ ਕਾ ਘਾਰਾ ਅਗਾਰਾ ਲਾਇਆ ਰਖਤ ਬਾਸ ਖੂਦਾ ਹੀ ਬਣਿਆ ਹੋਇਆ ਇਹ ਘਾਰਾ ਬਣ ਗਿਆ ਵਿੱਚ ਮਿੱਟੀ ਜੋ ਖਾਂਦੇ ਆ ਉਹ ਰਲ ਗਈ ਰਖਦ ਬੂਦ ਕਾ ਘਾਰਾ ਹਾੜ ਬਾਸ ਨਾੜੀ ਕੋ ਪਿਜਰ ਹੱਡ ਦੇ ਵਿੱਚ ਨਾੜੀਆਂ ਦੇ ਬਾਸ ਹੈ ਇਹਦਾ ਪਿਜਰਾ ਪੰਖੀ ਬਸੇ ਵਿਚਾਰਾ ਆ ਆਤਮਾ ਵਿੱਚ ਵਸਦੀ ਹੈ ਤੂੰ ਵਿੱਚ ਭਾਈ ਵਸਦਾ ਪੰਖੀ ਪ੍ਰਾਣੀ ਕਿਆ ਤੇਰਾ ਕਿਆ ਮੇਰਾ ਜਸ ਤਰਵਰ ਪੰਖ ਤੂੰ ਤੁਮਾਰੇ ਦੱਸ ਤੇਰਾ ਆ ਮੇਰਾ ਇਹ ਕੀ ਹੈ ਆਪਣੀ ਵੀ ਗੱਲ ਕਰਦੇ ਮੇਰਾ ਵੀ ਸਰੀਰ ਹੈ ਜਾਈਆ ਜਾਇਆ ਤੇਰਾ ਕੋਈ ਤੇਰਾ ਦੱਸ ਕੀ ਸਰੀਰ ਤੇਰਾ ਹੈ ਤੇ ਤੇਰਾ ਨਾਲ ਲੈ ਜੀ ਫਿਰ ਆਪਣੇ ਪਹਿਲੇ ਲੈ ਕੇ ਕੋਈ ਆਪਣੀ ਚੀਜ਼ ਕੋਈ ਛੱਡ ਕੇ ਜਾਂਦਾ ਹੁੰਦਾ ਓਏ ਤੇ ਨਾ ਕੋਈ ਤੇਰਾ ਨਾ ਮੇਰਾ ਭਾਈ ਕਾਦੇ ਵਾਸਤੇ ਨਹੀਂ ਛੱਡ ਰਹੇ ਭਗਤੀ ਦੀ ਤੁਸੀਂ ਕਰ ਰਹੇ ਕਿਹੜੇ ਕੰਮ ਲੱਗੇ ਹੋਏ ਹੋ ਕੁਝ ਵੀ ਨਾਲ ਜਾਣੇ ਵਾਲਾ ਨਹੀਂ ਕਮਾ ਕੇ ਰੱਖ ਜੋ ਸਰੀਰ ਨੂੰ ਜਿੰਨਾ ਮਰਜੀ ਪਾੜ ਲੋ ਵੀ ਛੱਡ ਜਾਣ ਫਿਰ ਕਾਦੇ ਵਾਸਤੇ ਨਹੀਂ ਤੁਸੀਂ ਕਰ ਰਹੇ ਕਿਉਂ ਨਹੀਂ ਕਰ ਰਹੇ ਕਿਆ ਤੇਰਾ ਕਿਆ ਮੇਰਾ ਇਹ ਤਾਂ ਇੱਥੇ ਕੀ ਹੈ ਜੈਸੇ ਤਰਵਰ ਪੱਗੀ ਦਾ ਜਿਵੇਂ ਕਿ ਦਰਖਤ ਤੇ ਬਸੇਰਾ ਕੈਦਰ ਦੇ ਵਿਚਾਰਾ ਪੰਛੀ ਸ਼ਿਕਾਰੀ ਹੈ ਕਾਲ ਹੈ ਜਦ ਮਰਜੀ ਆ ਜੇ ਪੰਛੀ ਦਾ ਕੀ ਪਤਾ ਹੁੰਦਾ ਇਹ ਤਾਂ ਸਰੀਰ ਤਾਂ ਇੱਕ ਦਰਖਤ ਹੈ ਪੰਛੀ ਵਾਂਗੂ ਤੇ ਦੂਸਰੇ ਰਹਾਓ ਰੱਖੋ ਕੰਧ ਅਸਾਰੋ ਨੀਵਾ ਆਪਾਂ ਜਦੋਂ ਕੋਈ ਦੀਵਾਰ ਕਰਨੀ ਹੁੰਦੀ ਹੈ ਥੱਲੇ ਦੀਵਾਰ ਰੱਖਦੇ ਮਜ਼ਬੂਤ ਮਜ਼ਬੂਤ ਨਿਉ ਰੱਖਦੇ ਨੇ ਕੰਧਾਂ ਸਾਰਦੇ ਨੇ ਬੁੱਧਰ ਬਣਾਉਂਦੇ ਨੇ ਬਿਲਡਿੰਗਾਂ ਬਣਾਉਂਦੇ ਨੇ ਅਸਾਰਦਾ ਨਿਉ ਪਹਿਲਾਂ ਤਾਂ ਕਿ ਬਹੁਤ ਦੇਰ ਤੱਕ ਖੜਾ ਰਹੇ ਸਾਡੇ ਤੇਰਾ ਤੇਰੀ ਸੀ ਸਾਡੇ 3 ਚਾਹੀਦਾ ਤੈਨੂੰ ਬੜੇ ਬੜੇ ਤੂੰ ਮਹਿਲ ਬਣਾ ਰਹੇ ਤੇਰਾ ਤਾਂ ਤੇ 3 ਉੱਤੇ ਹੈ ਬਥੇਰਾ ਉਹ ਵੀ ਸਰੀਰ ਕਰਕੇ ਉਹ ਵੀ ਤੈ ਨਾਲ ਨਹੀਂ ਲੈ ਜਾਣ ਉਹ ਵੀ ਸਰੀਰ ਉਹ ਜਿਹੜਾ ਸੰਤ ਹੈ ਉਹਨੇ ਆਪਣੀ ਉੱਥੇ ਉਹ ਬਲੋੜੀ ਹੋਊਗੀ ਸਮਾਧੀ ਸਬੂਤੀ ਸਾਡੇ ਤਿੰਨ ਆਦਮੀ ਕਿਸੇ ਮੁਸਲਮਾਨ ਨੂੰ ਕਹਿ ਰਹੇ ਨੇ ਕਿਉਂ ਕਬਰ ਮੁਸਲਮਾਨ ਦੀ ਹੁੰਦੀ ਹੈ ਨਾ ਬਈ ਜੇ ਹਿੰਦੂ ਹੋਵੇ ਉਹ ਤਾਂ ਬੈਠ ਕੇ ਸਮਾਧੀ ਲਾਉਂਦੇ ਨੇ ਸਾਡੇ ਤਿੰਨ ਹੱਥ ਹੋ ਉਹਦੀ ਉਹਦਾ ਡੇਢ ਫੁੱਟ ਇਧਰ ਨੂੰ ਡੇਢ ਇਧਰ ਨੂੰ ਡੇਢ ਇਧਰ ਨੂੰ ਜਾਂਦੇ ਜਾਂਦਾ 2 ਫੁੱਟ ਬਣਾ ਦੂ ਸਾਡੇ ਤਿੰਨ ਹੱਥ ਵੀ ਜੇ ਲੰਬਾ ਪਊਗਾ ਤਾਂ ਉਹਦੀ ਕਬਰ ਬਣਾਉਂਦੇ ਨੇ ਤੇ ਤੇਰੀ ਕਬਰ ਬਣਾਉਣ ਵੀ ਸਾਡੇ ਤਿੰਨ ਹੱਥ ਦੀ ਬਣੂ ਐਸੀ ਸੀ ਕੋਲ ਉੱਥੇ ਬਹੁਤੀ ਦੀ ਦੀ ਲੋੜੇ ਦੀ ਹੈ ਉੱਤੇ ਕਿਹੜਾ ਉੱਤੇ ਕੁਝ ਕਬਰ ਤੇ ਬਣਾਈ ਦਾ ਹੁੰਦਾ ਬੰਕੇ ਬਾਲ ਪਾਗ ਸਿਰ ਡੇਰੀ ਹੁਣ ਬੜੇ ਸੋਹਣੇ ਤੇਰੇ ਬਾਲ ਨੇ ਬੜੀ ਸਜਾ ਕੇ ਪੱਗ ਬੰਨੀ ਹੈ ਸੱਤੇ ਤੇ ਇਹ ਤਾਂ ਹੋਏ ਕੋ ਭਸਮ ਕੀ ਢੇਰੀ ਇਹ ਸਾਰਾ ਧਨ ਭਸਮ ਦੀ ਢੇਰੀ ਹੋ ਜਾਣਾ ਭਾਈ ਕੁੜੇ ਮੰਨ ਲੈ ਤੂੰ ਭਸਮ ਦੀ ਢੇਰੀ ਹੈ ਚਲ ਮੰਨ ਕੇ ਚੱਲ ਪਾਏ ਚੱਲ ਹੋਊ ਜਾ ਸਹੀ ਹੈ ਤਾਂ ਭਸਮ ਦੀ ਢੇਰੀ ਦੋ ਉੱਚੇ ਮੰਦਰ ਸੁੰਦਰ ਨਾਰੀ ਬੜੇ ਨਾਮ ਬਿਨ ਬਾਜੀ ਹਾਰੀ ਐ ਬੜੇ ਆ ਕੇ ਉੱਚੇ ਮੰਦਰ ਬਣਾਏ ਨੇ ਅੱਗੇ ਉੱਚੇ ਨੂੰ ਕਹਿੰਦੇ ਸਾਡੇ ਅਟਾਰੀ ਦੂਰੋਂ ਦੀਦੀ ਹੈ ਥੋੜ ਵੀ ਬੜੇ ਉੱਚੀਆਂ ਬਣਾਉਂਦੇ ਨੇ ਲੋਕ ਉੱਚੇ ਬੁੱਧਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਇਹ ਤਾਂ ਤਾਂ ਦੋਏ ਚੀਜ਼ਾਂ ਪ੍ਰਾਪਤ ਕਰ ਲਈਆਂ ਬੁੱਧਰ ਵੀ ਉੱਚੇ ਤੇ ਨਾਰੀ ਵੀ ਸੁੰਦਰ ਹੈ ਪਰ ਰਾਮ ਨਾਮ ਤੇ ਬਿਨ ਬਾਜੀ ਹਾਰ ਨਹੀਂ ਰਾਮ ਨਾਮ ਜੇ ਹੈ ਤਾਂ ਬਾਜੀ ਹਰ ਗਿਆ ਜੇ ਰਾਮ ਨਾਮ ਹੈਗਾ ਫਿਰ ਨਹੀਂ ਹਰਦਾ ਦੇਖੋ ਇੱਥੇ ਐਕਸੈਪਸ਼ਨ ਬੰਦਰ ਵੀ ਕਿਹਾ ਵੀ ਨਾ ਰੱਖ ਸਾਰੀ ਸੁੰਦਰ ਨੇ ਵੀ ਤਿਆਰੀ ਕੀਤੀ ਪਰ ਰਾਮ ਨਾਮ ਨਾਲ ਹੈ ਨਹੀਂ ਬਾਜੀ ਜੇ ਤਾਂ ਜੇ ਤੂੰ ਅਮੀਰ ਵੀ ਹੈ ਤਾਂ ਵੀ ਨਾਮ ਜਪ ਜਿਵੇਂ ਉਹ ਕਹਿ ਰਿਹਾ ਉੱਪਰਲੀ ਗੱਲ ਜਿਹੜੀ ਪਹਿਲਾਂ ਕਹੀ ਹੈ ਭਗਤੀ ਹੇਤ ਗਾਵੇ ਰਮਦਾਸ ਤਾਂ ਵੀ ਭਗਤੀ ਕਰ ਜੇ ਗਰੀਬ ਹੈ ਤਾਂ ਵੀ ਭਗਤੀ ਕਰ ਅਸਲ ਦੇ ਵਿੱਚ ਤਾਂ ਉਹਦੀ ਭਗਤੀ ਦੇ ਨਾਲ ਜਾਣਾ ਉਹਦਾ ਹੀ ਫਲ ਹੈ ਕੁਝ ਉੱਥੋਂ ਹੀ ਪ੍ਰਾਪਤੀ ਆ ਤਾਂ ਇੱਥੇ ਰਹਿ ਜਾਣਾ ਇਹ ਗੱਲ ਹੈ ਹਾਂਜੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਮੇਰੀ ਜਾਤ ਤਾਂ ਕਮੀਨੀ ਹੈ ਕਹਿਣਗੇ ਲੋਕ ਬੜੇ ਬੜੇ ਵੀ ਸਾਨੂੰ ਜੀ ਐ ਕਹਿੰਦਾ ਰਬਦਾਸ ਭਾਈ ਮੈਂ ਤਾਂ ਚਮਾਰ ਤੁਸੀਂ ਬਹੁਤ ਘਟੀਆ ਬੋਲਦੇ ਹੋ ਮੇਰੀ ਗੱਲ ਨੂੰ ਗੱਲ ਮੈਂ ਕਹਿਤੀ ਵੱਡੀ ਕਾਹਤੀ ਪਰਮੇਸ਼ਰ ਨੂੰ ਰੋਣੀ ਕਰ ਵੱਡੇ ਆਦਮੀ ਨੂੰ ਕਹਾ ਤੇ ਉੱਚੇ ਪੁੱਤਰ ਸੁਤਰ ਨਾਰੀ ਵਾਲਿਆਂ ਲਗਾ ਲੈ ਬਾਹਰ ਦਾ ਗੱਲ ਹੋਏ ਮੇਰੀ ਜਾਤ ਕਬੀਲੀ ਪਾਤ ਕਬੀਲੀ ਉੱਚਾ ਜਨਮ ਹਮਾਰਾ ਉੱਚਾ ਜਨਮ ਹਮਾਰਾ ਜਨਮ ਵੀ ਆਪਣਾ ਉੱਚਾ ਹੀ ਹੋਇਆ ਹੈ ਕਿੰਨੇ ਦਿਨ ਦਾ ਇਹ ਕਿਲਾ ਹੋਈ ਬਟਿਆ ਜਾਣ ਉਹ ਸਰੀਰ ਦਾ ਜਨਮ ਕੀ ਹੈ ਖਬਰ ਹੈ ਉੱਥੇ ਕਿਆ ਵਿਸਾਸਾ ਇਸ ਭਾਂਡੇ ਦਾ ਇਤਨਾ ਕੁ ਲਾਗੇ ਇਤਨਾ ਲਾਗੇ ਠੜਕਾ ਉਹ ਜੇ ਕਿਲੇ ਦਾ ਕੀ ਹੈ ਐਵੇਂ ਬਾਲਾ ਜਾਂ ਝਟਕਾ ਮਾਰਿਆ ਫਟਿਆ ਜਾਂਦੇ ਨੇ ਇਹਦਾ ਵੀ ਟੁੱਟ ਜਾਂਦਾ ਮਿੱਟੀ ਦਾ ਵੱਡ ਹਾਂ ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰ ਪਰ ਇੱਕ ਗੱਲ ਹੈ ਫੇਰ ਰਾਜਾ ਰਾਮਚੰਦ ਮੈਂ ਤੇਰੀ ਛੱਡ ਇਹ ਕਹਿੰਦਾ ਕਿ ਬਾਕੀ ਛੱਡ ਜਿਹੜਾ ਤੇਰੀ ਆਊਗਾ ਤੇਰੀ ਛੱਡ ਮੈਂ ਚਲਾ ਗਿਆ ਸ਼ਾਇਦ ਇਸ ਕਰਕੇ ਚਲਾ ਗਿਆ ਕਬੀਰੀ ਜਾਤ ਕਬੀਦੀ ਸੀ ਇਹ ਹੰਕਾਰੀ ਦੇ ਤਾਂ ਨਹੀਂ ਜਾਂਦੇ ਇਹ ਛੱਡ ਜਾਣਾ ਤੁਸੀਂ ਮੇਰੀ ਤਾਂ ਬੜੀ ਵਧੀਆ ਰਹੀ ਜਾਤ ਮੈਂ ਜੰਬਾ ਰਿਹਾ ਮੈਂ ਜਵਾਨ ਦੇ ਘਰੇ ਜੰਮਿਆ ਮੈਨੂੰ ਉਕਾਰ ਹੋਇਆ ਹੀ ਨਹੀਂ ਤੇ ਮੈਂ ਤੁਹਾਡੇ ਨਾਲ ਚੰਗਾ ਰਿਹਾ ਕਿ ਰਾਜਾ ਰਾਮਚੰਦ ਦੀ ਛੱਡ ਚਲਾ ਗਿਆ ਤੁਹਾਨੂੰ ਤਾਂ ਖਰਾਬ ਹੋ ਗਿਆ ਫਿਰ ਥੋੜੀ ਵਾਇਆ ਵੱਡਾ ਪੜ ਤਾਂ ਖਰਾਬ ਹੋ ਗਿਆ ਤੁਹਾਨੂੰ ਤੁਹਾਨੂੰ ਉਕਾਰ ਤੁਹਾਡਾ ਜਾਣ ਨਹੀਂ ਦਿੰਦਾ ਇਹ ਪਲਟਵਾਰ ਹੈ ਇਹਦੇ ਵਿੱਚ ਉਲਟੀ ਗੱਲ ਕਹਿਤੀ ਵੀ ਤੁਹਾਡੀ ਮਾਇਆ ਤੁਹਾਨੂੰ ਸਰਾਫ ਹੈ ਇਹ ਇਹ ਤੁਸੀਂ ਇਹਨੂੰ ਸਮਝੋ ਵੀ ਸਾਡੇ ਤੇ ਕਿਰਪਾ ਪਰਮੇਸ਼ਰ ਦੀ ਕਿਰਪਾ ਨਹੀਂ ਹੈ ਜੇ ਹੰਕਾਰ ਹੈ ਤਾਂ ਰਾਜਾ ਰਾਮ ਦੀ ਛੱਡੀ ਜਾਂਦੇ ਫਿਰ ਤੁਹਾਨੂੰ ਸਰਾਫ ਹੈ ਫਿਰ ਸਾਡੇ ਤੇ ਬੜੀ ਕਿਰਪਾ ਹੈ ਇਹ ਨਾ ਕਹੋ ਕਿਰਪਾ ਕਾਦੀ ਹੈ ਇਹ ਕੀ ਤੁਹਾਨੂੰ ਛੱਡੀ ਜਾਣ ਦਿੰਦੀ